ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਖੇਮਾ ਚਾਹੇਗਾ ਦੋ ਤਿੰਨਾਂ ਜਗ੍ਹਾ ਤੋਂ ਟੈਲੀਫੋਨ ਆਏ ਉੱਥੇ ਪ੍ਰੋਗਰਾਮ ਸਨ ਪਰ ਤੁਹਾਡੇ ਨਾਲ ਮੇਰਾ ਕਈਆਂ ਸਾਲਾਂ ਤੋਂ ਪ੍ਰੇਮ ਬਣਿਆ ਹੈ ਮੈਂ ਸਾਰੇ ਪਾਸੇ ਇਹ ਗੱਲ ਆਖੀ ਕਿ ਪਹਿਲ ਮੈਂ ਸਾਊਥ ਹਾਲ ਨਾਮਧਾਰੀ ਸੰਗਤ ਨੂੰ ਦੇਵਾਂਗਾ ਤੇ ਦੂਜੇ ਪਾਸੇ ਅਪਟਨ ਪਾਰਕ ਨਾਮਧਾਰੀ ਸੰਗਤ ਦੇ ਵੀ ਦਰਸ਼ਨ ਕਰਕੇ ਆਇਆ ਤੇ ਪ੍ਰਧਾਨ ਜੀ ਹੋਣੀ ਬੜੇ ਸਮਝਦਾਰ ਬੰਦੇ ਨੇ ਉਹਨਾਂ ਦੇ ਟੈਲੀਫੋਨ ਵੀ ਉਹਨਾਂ ਨੂੰ ਗਏ ਤੇ ਇਹਨਾਂ ਨੇ ਵੀ ਕੀਤੇ ਤੇ ਮੈਂ ਫਿਰ ਕਿਹਾ ਵੀ ਮੈਂ ਸਮੇਂ ਸਿਰ ਪਹੁੰਚਣਾ ਜ਼ਰੂਰੀ ਆ ਵੀ ਉਹ ਮੈਂ ਪ੍ਰੋਗਰਾਮ ਛੱਡ ਨਹੀਂ ਸਕਦਾ ਤੇ ਤੁਸੀਂ ਕਿਰਪਾ ਕਰੋ ਉੱਥੇ ਵੀ ਕਵੀ ਦਰਬਾਰ ਸੀ ਤੇ ਕਵੀ ਵੀ ਕੁਝ ਲੇਟ ਪਹੁੰਚੇ ਮੈਂ ਕਿਹਾ ਵੀ ਅੱਜ ਕੱਲ ਇੰਗਲੈਂਡ ਦੇ ਕਵੀਆਂ ਦਾ ਇਹੋ ਜਿਹਾ ਹਾਲ ਆ ਤੇ ਮੈਂ ਅੱਧਾ ਘੰਟਾ ਪਹਿਲਾਂ ਪਹੁੰਚ ਗਿਆ ਸੀ ਤੋਂ ਇਸ ਕਰਕੇ ਨਹੀਂ ਕਿ ਮੈਂ ਕੋਈ ਬਹੁਤ ਕੋਈ ਨਾਮਵਰ ਕਵੀ ਸੀਗਾ ਇਸ ਕਰਕੇ ਕਿ ਮੈਂ ਟਾਈਮ ਦਾ ਪਾਬੰਦ ਆ ਸੋ ਅਗਰ ਮੈਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਕੁਝ ਅਦਲਾ ਬਦਲੀ ਮੇਰੇ ਵੱਲੋਂ ਹੋਈ ਆ ਤੇ ਮੈਂ ਮਾਫੀ ਮੰਗਦਾ ਸੋ ਆਓ ਗੱਲ ਸ਼ੁਰੂ ਕਰੀਏ 10 ਮਿੰਟ 10 ਨੂੰ ਮਿਲੇ ਨੇ ਬੋਲਣ ਵਾਸਤੇ ਤਾਂ ਗੁਰੂ ਦੀ ਕਿਰਪਾ ਦੇ ਨਾਲ ਮਟੀਰੀਅਲ ਹੈ ਮੇਰੇ ਪਾਸ ਇੱਥੇ ਵੀ ਹੈ ਘਰ ਵੀ ਹੈ ਅੰਦਰ ਵੀ ਹੈ ਸਰੀਰ ਦੇ ਪਰ ਗੱਲ ਉਨੀ ਕੇ ਟਾਈਮ ਦੇ ਵਿੱਚ ਮਕਾਰਣੀ ਚਾਹੀਦੀ ਆ ਸੋ ਅਰਜ਼ ਕੀਤਾ ਹੈ ਜੀ ਜ਼ਿੰਦਗੀ ਇਹ ਮਿਲੀ ਹੈ ਨੂਰ ਤੋਂ ਨੂਰੀ ਜ਼ਿੰਦਗੀ ਇਹ ਮਿਲੀ ਹੈ ਨੂਰ ਤੋਂ ਨੂਰੀ ਕਿਸੇ ਨੂੰ ਥੋੜੀ ਤੇ ਕਿਸੇ ਨੂੰ ਪੂਰੀ ਜ਼ਿੰਦਗੀ ਇਹ ਮਿਲੀ ਹੈ ਨੂਰ ਤੋਂ ਨੂਰੀ ਕਿਸੇ ਨੂੰ ਥੋੜੀ ਤੇ ਕਿਸੇ ਨੂੰ ਪੂਰੀ ਸਾਂਝੀ ਬਾਲਤਾ ਦੀ ਕਰ ਲਓ ਮਜ਼ਦੂਰੀ ਸਾਂਝੀ ਬਾਲਤਾ ਦੀ ਕਰ ਲਓ ਮਜ਼ਦੂਰੀ ਬਹੁਤ ਜ਼ਰੂਰੀ ਰਹਿ ਜਾਏ ਨਾ ਅਧੂਰੀ ਬਹੁਤ ਜ਼ਰੂਰੀ ਰਹਿ ਜਾਏ ਨਾ ਅਧੂਰੀ ਜੀਵਨ ਦੇ ਸਾਹਾਂ ਤੇ ਚੱਲਦਾ ਹੈ ਆਰਾ ਜੀਵਨ ਦੇ ਸਾਹਾਂ ਤੇ ਚੱਲਦਾ ਹੈ ਆਰਾ ਫੁਰਨੇ ਤੇ ਫੁਰਨਾ ਹੈ ਕਰਦਾ ਇਸ਼ਾਰਾ ਫੁਰਨੇ ਤੇ ਫੁਰਨਾ ਹੈ ਕਰਦਾ ਇਸ਼ਾਰਾ ਇਸ਼ਾਰੇ ਦੇ ਅੰਦਰ ਹੈ ਲਾਰਾ ਹੀ ਲਾਰਾ ਇਹ ਦੁਨੀਆ ਹੈ ਫਾਨੀ ਤੇ ਝੂਠਾ ਪਸਾਰਾ ਇਹ ਦੁਨੀਆ ਹੈ ਫਾਨੀ ਤੇ ਝੂਠਾ ਪਸਾਰਾ ਤੂੰ ਪਰਲੋ ਨੂੰ ਫੜਦਾ ਨਹੀਂ ਪਲ ਦਾ ਭਰੋਸਾ ਤੂੰ ਤੂੰ ਪਰਲੋ ਨੂੰ ਫੜਦਾ ਨਹੀਂ ਪਲ ਦਾ ਭਰੋਸਾ ਨਹੀਂ ਅੱਜ ਦਾ ਭਰੋਸਾ ਨਹੀਂ ਕੱਲ ਦਾ ਭਰੋਸਾ ਨਹੀਂ ਅੱਜ ਦਾ ਭਰੋਸਾ ਨਹੀਂ ਕੱਲ ਦਾ ਭਰੋਸਾ ਨਹੀਂ ਮਨ ਦਾ ਭਰੋਸਾ ਨਹੀਂ ਗੱਲ ਦਾ ਭਰੋਸਾ ਦਸ ਤੂੰ ਪੁਜਾਰੀ ਕੀ ਟਲ ਦਾ ਭਰੋਸਾ ਦਸ ਤੂੰ ਪੁਜਾਰੀ ਕੀ ਟਲ ਦਾ ਭਰੋਸਾ ਇਸ ਜਗ ਨੂੰ ਬਣਾਇਆ ਹੈ ਗੋਰਖ ਧੰਦਾ ਇਸ ਜਗ ਨੂੰ ਬਣਾਇਆ ਹੈ ਗੋਰਖ ਧੰਦਾ ਹੈ ਰੰਗ ਬਰੰਗਾ ਤੇ ਦੁੱਖਾਂ ਦਾ ਫੰਦਾ ਹੈ ਰੰਗ ਬਰੰਗਾ ਤੇ ਦੁੱਖਾਂ ਦਾ ਫੰਦਾ ਬੰਦੇ ਤੋਂ ਮੰਗਦਾ ਹੈ ਕਰਮਾਂ ਦਾ ਚੰਦਾ ਬੰਦੇ ਤੋਂ ਮੰਗਦਾ ਹੈ ਕਰਮਾਂ ਦਾ ਚੰਦਾ ਤੇ ਭੁੱਲ ਭਲਈਆਂ 'ਚ ਫਸਿਆ ਹੈ ਬੰਦਾ ਤੇ ਭੁੱਲ ਭਲਈਆਂ 'ਚ ਫਸਿਆ ਹੈ ਬੰਦਾ ਇਹ ਜੀਵਨ ਗੱਡੀ ਨੂੰ ਧੱਕਾ ਹੈ ਲਾਉਂਦਾ ਇਹ ਜੀਵਨ ਗੱਡੀ ਨੂੰ ਧੱਕਾ ਹੈ ਲਾਉਂਦਾ ਕੁਛ ਕਰਦਾ ਕਰਾਉਂਦਾ ਤੇ ਕਿਰਤ ਕਮਾਉਂਦਾ ਕੁਛ ਕਰਦਾ ਕਰਾਉਂਦਾ ਤੇ ਕਿਰਤ ਕਮਾਉਂਦਾ ਖੁਸ਼ੀਆਂ ਤੇ ਗਮੀਆਂ ਦੇ ਹਾਰ ਬਣਾਉਂਦਾ ਤੇ ਸੱਚ ਧਰਮ ਦੀ ਹੈ ਭੇਡ ਚੜਾਉਂਦਾ ਤੇ ਸੱਚ ਧਰਮ ਦੀ ਹੈ ਭੇਡ ਚੜਾਉਂਦਾ ਇਸ ਭੇਦ ਨੂੰ ਕੋਈ ਆਲਮ ਨਾ ਜਾਣੇ ਇਸ ਭੇਦ ਨੂੰ ਕੋਈ ਆਲਮ ਨਾ ਜਾਣੇ ਕਰਦਾ ਹੈ ਬੰਦਾ ਕਈ ਤਾਣੇ ਬਾਣੇ ਕਰਦਾ ਹੈ ਬੰਦਾ ਕਈ ਤਾਣੇ ਬਾਣੇ ਰਜ਼ਾ ਵਿੱਚ ਰਹਿ ਕੇ ਚੱਲੇ ਗੁਰੂ ਪਾਣੇ ਮਿਲਦਾ ਹੈ ਉਹਨੂੰ ਜੋ ਹੁਕਮ ਪਛਾਣੇ ਕਪਤਾ ਮੈਂ ਇੱਕ ਛੋਟੀ ਜਿਹੀ ਭੇਟ ਕਰਾਂਗਾ ਤੇ ਇੱਕ ਥੋੜੀ ਜਿਹੀ ਲੰਬੀ ਹੋਵੇਗੀ ਜੇ ਇੱਕ ਦੋ ਮਿੰਟ ਇਧਰ ਉਧਰ ਹੋ ਗਿਆ ਦਾਸ ਕੋਸ਼ਿਸ਼ ਕਰੇਗਾ ਆਪਣੇ ਟਾਈਮ ਦੇ ਵਿੱਚ ਰਹਿਣ ਰਹਿ ਕੇ ਮੈਂ ਉਸ ਨੂੰ ਖਤਮ ਕਰਾਂਗਾ ਕਿਉਂ ਆ ਪੇਪਰ ਖੁੱਲ ਗਿਆ ਤਾਂ ਇਹਦੀ ਜਿਹੜੀ ਜ਼ਿਪ ਲੱਗੀ ਸੀ ਉਹ ਮੈਂ ਖੋਲ ਦਿੱਤੀ ਸੀ ਇਸ ਕਰਕੇ ਖਿਲ ਪੱਤਰ ਗਿਆ